ਸਤਿਗੁਰੂ ਜੀ ਦੇ ਪਵਿੱਤਰ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੀ ਸਨਮਾਨਯੋਗ ਸਾਧ ਸੰਗਤ ਜੀਓ ਆਪੋ ਆਪਣੀ ਰਸਨਾ ਨੂੰ ਪਵਿੱਤਰ ਕਰਨ ਲਈ ਮਨ ਚਿੱਤ ਬਿਰਤੀ ਇਕਾਗਰ ਕਰਨ ਵਾਸਤੇ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਭ ਪ੍ਰੇਮ ਸਹਿਤ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫਿਰ ਗੱਜ ਕੇ ਆਖੀਏ ਜਿਨ੍ਹਾਂ ਦੇ ਸਦਕਾ ਅਸੀਂ ਇਹ ਸੰਸਾਰ ਵਿੱਚ ਕਲਯੁਗ ਦੇ ਭਿਆਨਕ ਸਮੇਂ ਵਿੱਚ ਸੁਖ ਮਾਣ ਰਹੇ ਹਾਂ ਮੌਜਾਂ ਕਰ ਰਹੇ ਹਾਂ ਹਰ ਵੇਲੇ ਸਾਡੇ ਸਹਾਈ ਹਨ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਬੈਠੇ ਹੀ ਸੁਰਤੀ ਕਰਕੇ ਭੈਣੀ ਸਾਹਿਬ ਹੱਥ ਹੁਣ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਸਾਰੇ ਪ੍ਰੇਮ ਨਾਲ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸੰਗਤ ਵਿੱਚ ਆਉਣ ਦਾ ਮਹਾਤਮ ਬੜਾ ਹੈ ਜੇ ਲੋੜੇ ਸਦਾ ਸੁਖ ਭਾਈ ਸਾਧੂ ਸੰਗਤ ਗੁਰੈ ਬਤਾਈ ਉਹਾਂ ਜਪਿਆ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਭਾਈ ਗੁਰਦਾਸ ਜੀ ਕਹਿੰਦੇ ਹਨ 84 ਲੱਖ ਜੂਨ ਵਿੱਚ ਉੱਤਮ ਜਨਮ ਸਮਾਨਸ ਦੇਹੀ ਹੱਥੀ ਕਾਰ ਕਮਾਵਨੀ ਪੈਰੀ ਚੱਲ ਸਤ ਸੰਗ ਮਲੇਹੀ ਕੀਰਤ ਕਰਮ ਕਰ ਧਰਮ ਦੀ ਖੱਟ ਖਲਾਵਨ ਕਾਰ ਕਰੇਹੀ ਪੈਰੀ ਪਵਨ ਨਾ ਛੋਡਿਆ ਕਲੀ ਕਾਲ ਰਹਿ ਰਾਸ ਕਰੇਹੀ ਆਪ ਤਰੇ ਗੁਰਸਿੱਖ ਤਰੇਹੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਰਾਹ ਦੱਸਿਆ ਹੈ ਜੋ ਵੱਡੇ ਭਾਗਾ ਕਰਕੇ ਇੱਥੇ ਆਇਓ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਪ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜਿਉ ਗੁਰੂ ਪਾਸ਼ਾ ਕਹਿੰਦੇ ਹਨ ਨੈਣ ਨਾ ਦੇਖਾ ਹੈ ਸਾਧ ਸੇ ਨੈਣ ਬਿਹਾਲਿਆ ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ ਰਸਨਾ ਨਾ ਜਪੈ ਨਾਮ ਤਿਲ ਤਿਲ ਕਰ ਕਟਿਆ ਹਰ ਹਾਂ ਵਿਸਰੈ ਗੋਬਿੰਦ ਰਾਏ ਦਿਨੋਂ ਦਿਨ ਘਟਿਆ ਉਹ ਅੱਖਾਂ ਨੂੰ ਤਰਕਾਰ ਕਿਆ ਹੈ ਜਿਹੜੀਆਂ ਕਿ ਗੁਰੂ ਕੇ ਦਰਸ਼ਨ ਨਹੀਂ ਕਰਦੀਆਂ ਸਾਧ ਸੰਗਤ ਵਿੱਚ ਆ ਕੇ ਸਾਧ ਸੰਗਤ ਦਾ ਦਰਸ਼ਨ ਨਹੀਂ ਕਰਦੀਆਂ ਕਵੀ ਕਹਿੰਦਾ ਅਖਿਓ ਤਕਨਾ ਸਿਫਤ ਤੋ ਸਾਡੀ ਕੌਣ ਕਹੇ ਤੁਸੀਂ ਤੱਕੋ ਨਾ ਜਗਤ ਤਮਾਸ਼ਾ ਜਮ ਜਮ ਤੱਕੋ ਤੱਕਦੀਆਂ ਤੱਕਦੀਆਂ ਥੱਕੋ ਨਾ ਰੱਬੀ ਨੂਰ ਪਿਆ ਡਲਕਾ ਮਾਰੇ ਫੁੱਲ ਫੁੱਲ ਡਾਲੀ ਡਾਲੀ ਤੇ ਹੁਸਨ ਸੁਪਨ ਉਸ ਮਾਹੀ ਦਾ ਤੱਕਦੀਆਂ ਤੱਕਦੀਆਂ ਝੱਕੋ ਨਾ ਪਰ ਇਸ ਤੱਕ ਵਿੱਚ ਚੇਤੇ ਰੱਖਣਾ ਮੈਲੀਆਂ ਮੂਲ ਨਾ ਹੋਇਆ ਜੇ ਜੀਵਨ ਦਾਤੇ ਦੇ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਚਖੋ ਨਾ ਸੋ ਅੱਖਾਂ ਨਾਲ ਇੱਥੇ ਆ ਕੇ ਸਾਧ ਸਿੰਘ ਦੇ ਦਰਸ਼ਨ ਕਰਨੇ ਹਨ ਤੇ ਜਿਹੜੀਆਂ ਅੱਖਾਂ ਕਦੇ ਵੀ ਇਸ ਪਾਸੇ ਨਹੀਂ ਆਉਂਦੀਆਂ ਮਹਾਰਾਜ ਕਹਿੰਦੇ ਨੇ ਉਹਨਾਂ ਅੱਖਾਂ ਨੂੰ ਉਹਨਾਂ ਵਿੱਚ ਗਰਮ ਤਤੀਆਂ ਸਲਾਈਆਂ ਕਰਕੇ ਉਹਦੇ ਅੱਖਾਂ ਵਿੱਚ ਪਾ ਦੇਣੀਆਂ ਚਾਹੀਦੀਆਂ ਨੇਤਰ ਬੰਦ ਹੋ ਜਾਣ ਜਿਹੜੇ ਕਿ ਗੁਰੂ ਦਾ ਦਰਸ਼ਨ ਸਾਧ ਸਿੰਘ ਦਾ ਦਰਸ਼ਨ ਨਹੀਂ ਕਰਦੀਆਂ ਗੁਰੂ ਜੀ ਕਹਿੰਦੇ ਜਿਹੜੇ ਕੰਨ ਗੁਰੂ ਦੀ ਕਥਾ ਹਰ ਜਸ ਗੁਰਬਾਣੀ ਨਹੀਂ ਸੁਣਦੇ ਉਹਨਾਂ ਕੰਨਾਂ ਵਿੱਚ ਵੀ ਸਿੱਕਾ ਢਾਲ ਕੇ ਪਾ ਦੇਣਾ ਚਾਹੀਦਾ ਹੈ ਬੰਦ ਕਰ ਦੇਣਾ ਚਾਹੀਦਾ ਹੈ ਕਰਨ ਨਾ ਸੁਣੇ ਨਾਦ ਕਰਨ ਮੁੰਦ ਘਾਲਿਆ ਫਿਰ ਰਸਨਾ ਦੀ ਗੱਲ ਆਈ ਹੈ ਜੀਬ ਦੀ ਜੇ ਹੋਰ ਟਰਲ ਟਰਲ ਦਿਨ ਰਾਤ ਅਸੀਂ ਗੱਲਾਂ ਕਰਦੇ ਰਹਿੰਦੇ ਆ ਨਾਮ ਕੀ ਬੇਲਾ ਪੈ ਪੈ ਸੋਇਆ ਗੁਰੂ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਭਾਸ਼ਣ ਵਿੱਚ ਵੀ ਆਪ ਰੋਜ਼ ਸੁਣਦੇ ਹੋ ਸਤਿਗੁਰਾਂ ਦਾ ਉਪਦੇਸ਼ ਹਮੇਸ਼ਾ ਹੈ ਕਿ ਭਾਈ ਇੱਕ ਘੰਟਾ ਨਾਮ ਸਿਮਰਨ ਕਦੇ ਵੀ ਨਹੀਂ ਭੁੱਲਣਾ ਬਹੁਤ ਛੋਟ ਦਿੱਤੀ ਹੈ ਤੋ ਨਾਮ ਦੇ ਵੇਲੇ ਰਸਨਾ ਹੋਰ ਪਾਸੇ ਗੱਲਾਂ ਕਰਦੀ ਆ ਤੋ ਮਹਾਰਾਜ ਕਹਿੰਦੇ ਨੇ ਰਸਨਾ ਨਾ ਜਪਾ ਨਾਮ ਤਿਲ ਤਿਲ ਕਰ ਕਟਿਏ ਤਿਲ ਇੱਕ ਬਹੁਤ ਛੋਟਾ ਜਿਹਾ ਬੀਜ ਹੁੰਦਾ ਹੈ ਉਹਨਾਂ ਉਹਨੇ ਟੁਕੜੇ ਕਰ ਦਈਏ ਇੱਕ ਥਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਹਨ ਹੇਰ ਜਿਹਵਾ ਕਰਉ ਸਤ ਖੰਡ ਤੇਰਾ ਹਜ਼ਾਰ ਟੁਕੜਾ ਕਰ ਦਿਆਂ ਜੇ ਤੂੰ ਨਾਮ ਨਹੀਂ ਜਪਦੀ ਸੋ ਸਾਧ ਸੰਗਤ ਵਿੱਚ ਆਉਣਾ ਇੱਥੇ ਆ ਕੇ ਨਾਮ ਸਿਮਰਨ ਕਰਨਾ ਮਨ ਨੂੰ ਜੋੜਨਾ ਸਤਿਗੁਰੂ ਦੇ ਚਰਨਾਂ 'ਚ ਇਹ ਹੀ ਲਾਭ ਹੈ तो कवि कहता कोई बुरा नहीं देखा मैंने जमाना में कोई चीज निकमी नहीं जहाँ के कारखाना में अच्छा बुरा बनाना माकूफ अकल पर है जीवन के महल का मैमार खुद बशर है ਇਸ ਆਪਣੇ ਜੀਵਨ ਦੇ ਮਹਲ ਦਾ ਮਿਸਤਰੀ ਇਨਸਾਨ ਆਪ ਹੈ ਇਹਨੂੰ ਚੰਗਾ ਬਣਾ ਲੈ ਚਾਹੇ ਮਾੜਾ ਬਣਾ ਲੈ ਸਾਧ ਸੰਗਤ ਵਿੱਚ ਆਣ ਕੇ ਹਮੇਸ਼ਾ ਚੰਗੇ ਗੁਣ ਪ੍ਰਾਪਤ ਹੁੰਦੇ ਹਨ ਸਾਰੀ ਦੁਨੀਆ ਤੇ ਨਿਗਾਹ ਮਾਰੀਏ ਇਤਿਹਾਸ ਪੜ੍ਹੀਏ ਜਿਹੜੇ ਸਤ ਸੰਗੀ ਹੋਏ ਹਨ ਉਹਨਾਂ ਦਾ ਨਾਮ ਉੱਚਾ ਹੋਇਆ ਹੈ ਕਵੀ ਕਹਿੰਦਾ ਸਤ ਸੰਗ ਕੀਨੋ ਤਬ ਭੇਲਨੀ ਤਰਾਨੀ ਜਗ ਸਤ ਸੰਗ ਕੀਨੋ ਤਬ ਤਰੀ ਮੀਰਾ ਬਾਈ ਐ ਸਤ ਸੰਗ ਕਰ ਨਾਮ ਦੇਵ ਔ ਕਬੀਰ ਤਰੇ ਸਤ ਸੰਗ ਕਰ ਪਾਰ ਭਇਓ ਸੈਨ ਨਾਈ ਐ ਸਤ ਸੰਗ ਕੋ ਪ੍ਰਭਾਵ ਪ੍ਰਗਟ ਸਕਲ ਜਗ ਰਵ ਦਾ ਹੂੰ ਕੀ ਪ੍ਰਭੂ ਜਾਤ ਨਾ ਗਨਾਈ ਐ ਭਾਖਤ ਚਤਰ ਜਿਨ ਘੜੀ ਸਤ ਸੰਗ ਕੀਨੋ ਤਾਹੂ ਕੋ ਜਨਮ ਦੇਣੇ ਵਾਲੀ ਧਨ ਮਾਈ ਹੈ